ਆਥੇ ਅਕਰੂਰ ਕੋ ਫੁੱਫੀ ਪਾਸ ਭੇਜਨ ਕਥਨੰ ਸੋਈਆ ਸ੍ਰੀ ਜਦ ਵੀਰ ਕਹਿਓ ਹਸ ਕਹਿ ਬਰ ਵੀਰ ਗਜਾਪੁਰ ਮੈਂ ਚਲ ਜਈਐ ਮੋਹ ਪਿਤ ਕੀ ਭਗਨੀ ਸੁਤ ਹੈ ਤਿਨ ਕੋ ਅਬ ਜਾਏ ਕਹਿ ਸੋਧੈ ਲਈਐ ਅੰਧ ਤਹਾ ਨਿਪ ਹੈ ਮਨ ਅੰਧ ਦਰਜੋਦਨ ਭਇਓ ਬਸ ਤਾ ਕੋ ਲਖਈਐ ਪੰਡ ਕੇ ਪੁੱਤਰਨ ਕੋ ਤੇ ਠੌਰ ਦਈਤ ਹੈ ਸੁਖ ਕੈ ਦੁਖ ਦਈਐ ਸੋਈਆ ਇਉਂ ਸੁਨ ਕੈ ਤੇ ਕੀ ਬਤਿਆ ਕਰ ਕੈ ਅਕਰੂਰ ਪ੍ਰਣਾਮ ਸਿਧਾਰਿਓ ਪੰਥ ਕੀ ਬਾਤ ਗਨੋ ਕਹਿ ਲਓ ਪਗ ਬੀਜ ਗੱਜਾਪੁਰ ਕੇ ਤਿਨ ਧਾਰਿਓ ਰਾਤ ਭੈ ਨਿਭ ਬੀ ਸਭਾ ਕਵ ਸਿਆਮ ਕਹੈ ਭਾਂਤ ਉਚਾਰਿਓ ਊਪ ਕਹੀ ਕਹੋ ਮੋ ਬਿਰਥਾ ਜਦ ਵੀਰੈ ਜਾ ਬਿਦ ਕੰਸ ਵਿਚਾਰਿਓ ਬਤਿਆ ਸੁਨ ਉੱਤਰ ਦੇਤ ਪਇਓ ਰਿਪ ਸੋ ਸਭ ਜਾ ਬਿਦ ਸਿਆਮ ਲਰਿਓ ਗਜ ਮਾਰ ਪ੍ਰਹਾਰ ਕੈ ਮੱਲਨ ਕੋ ਦਲ ਭਾਰ ਕੈ ਕੰਸ ਸੋ ਜਾਏ ਅਰਿਓ ਤਬ ਕੰਸ ਨਿਕਾਰ ਕਿਰਪਾਨ ਕਰੈ ਅਰ ਢਾਲ ਸੰਭਾਰ ਕੈ ਜੁਧ ਕਰਿਓ ਤਬ ਹੀ ਹਰ ਜੂਗੈ ਕੇਸਨ ਤੇ ਪਟਕਿਓ ਧਰਨੀ ਪਰਮਾਰ ਡਰਿਓ ਸੋਈਆ ਭੀਖਮ ਦ੍ਰੋਣ ਕਿਰਪਾਰ ਕਿਰਪੀ ਸੁਤ ਔਰ ਦੁਸਾਸਨ ਵੀਰ ਨਿਹਾਰਿਓ ਸੂਰਜ ਕੋ ਸੁਤਪੂਰ ਸਰਵਾ ਜਿਨ ਪਾਰਥ ਭਰਾਤ ਸੋ ਬੈਰ ਉਤਾਰਿਓ ਰਾਜ ਦੁਰਜੋਧਨ ਮਾਤਲ ਸੋ ਇਹ ਪੇਖਤ ਹੀ ਇਹ ਭਾਂਤ ਉਚਾਰਿਓ ਸਿਆਮ ਕਹਾ ਬਸ ਦੇਵ ਕਹਾ ਕਹਿ ਅੰਗ ਮਿਲੇ ਮਨ ਕੋ ਦੁਗਟਾਰਿਓ ਸੋਈਆ ਰੰਚਕ ਬੈਠ ਸਵਾ ਨਿਰਭਕੀ ਉਠ ਕੈ ਜਦ ਵੀਰ ਫੁਫੀ ਪਹਿ ਆਇਓ ਕੁੰਤੀ ਕੋ ਦੇਖਦੀ ਕਬ ਸਿਆਮ ਕਹਿ ਤਿਨ ਪਾਇਨ ਸੀਸ ਝੁਕਾਇਓ ਪੂਛਤ ਪੀ ਕੁਸਲੈ ਜਦ ਵੀਰ ਹੈ ਜਾ ਜਸ ਬੀਜ ਸਵੈ ਤਰ ਛਾਇਓ ਨੀਕੇ ਹੈ ਸਿਆਮ ਸਨੈ ਵਸਦੇਵ ਸੋ ਦੇਵ ਕੀ ਨੀਕੀ ਸੁਣੀ ਸੁਖ ਪਾਇਓ ਸਵਈਆ ਇਤਨੇ ਪਹਿ ਦੁਰ ਆਏ ਗਇਓ ਸੋ ਪਾਰਥ ਮਾਇ ਕੈ ਪਾਇਨ ਲਾਗਿਓ ਪੂਛਤ ਭਇਓ ਜਦ ਵੀਰ ਸੁਖੀ ਅਕਰੂਰ ਕੋ ਤਾਰ ਰਸ ਮੋ ਅਨੁਰਾਗਿਓ ਔਰ ਗਈ ਸੁਧ ਭੂਲ ਸਬੈ ਕਬ ਸਿਆਮ ਇਹ ਰਸ ਭੀਤਰ ਪਾਗਿਓ ਵਾਹ ਕਹਿਓ ਸਭ ਹੀ ਹੈ ਸੁਖੀ ਸੁਨ ਕਹਿ ਬਤਿਆ ਸੁਖ ਪਇਓ ਦੁਖ ਭਾਗਿਓ ਕੁੰਤੀ ਬਾਜ ਸੋਈਆ ਕੀਲ ਕਰੈ ਮਥਰਾ ਮੈਂ ਸੋ ਮਨ ਤੇ ਕਹੋ ਹਉ ਬ੍ਰਿਜਨਾਥ ਵਿਸਾਰੀ ਦੁਖਤ ਭਈ ਇਨ ਲੋਗਨ ਤੇ ਅਤ ਹੀ ਕਹਿ ਕਹਿ ਕਨ ਸਿਆਮ ਪੁਕਾਰੀ ਨਾਥ ਮਰਿਓ ਸੁਧ ਬਾਲ ਰਹੇ ਤਿਹ ਤੇ ਅਕਰੂਰ ਭਇਓ ਦੁਖ ਭਾਰੀ ਤਾ ਤੇ ਹਉ ਪੂਛਤ ਹਉ ਤੁਮ ਕੋ ਕਬਹੂ ਹਰ ਜੀ ਸੁਧ ਲੇ ਹਮਾਰੀ ਸੋਇਆ ਦੁਖਦ ਹੈ ਅਕਰੂਰ ਕੇ ਸੰਗ ਕਹੀ ਬਤਿਆ ਨਿਰਭਯੰਦ ਸੈ ਸੇ ਦੇਤ ਹੈ ਦੁਖ ਕਨੋ ਹਮਕੋ ਕਹਿਓ ਸੁਨ ਮੀਤ ਸਿਆਮ ਸੋ ਐਸੇ ਪਾਰਥ ਭਰਾਤ ਰੁਚੇ ਉਨਕੋ ਨਹਿ ਵਾਹੇ ਕਹਿਓ ਕਹ ਸੋ ਵਿਦ ਕੈਸੇ ਯੋ ਸੁਨ ਉਤਰ ਦੇਤ ਪਈ ਸੋ ਆਖ ਕੇ ਬੀਜ ਭਰੇ ਤ੍ਰਿਣ ਜੈਸੇ ਸਵਈਆ ਕਹਿ ਯੋ ਬਿਨਤੀ ਖਮਰੀ ਹਰ ਸੋ ਅਤ ਸੋਖ ਸਮੁੰਦਰ ਮੈਂ ਬੂੜ ਗਈ ਹਉ ਜੀਵਤ ਹਉ ਕਬ ਸਿਆਮ ਕਹੈ ਤੋਇ ਆਇਸ ਪਾਏ ਕੈ ਨਾਮ ਕਈ ਹਉ ਮਾਰਨ ਮੋ ਸੁਤ ਕੋ ਨਿਰਪਕੇ ਸੁਤ ਕੋਟੋ ਪਾਵਨ ਸੋ ਕਢੀ ਹਉ ਸਿਆਮ ਸੋ ਜਿਉ ਕਈਓ ਬਤਿਆ ਤੁਮਰੇ ਬਿਨ ਨਾਥ ਅਨਾਥ ਭਈ ਹਉ ਸਵਈਆ ਯੋ ਕਹਿ ਕਹਿ ਤੇ ਸੋ ਬਤਿਆ ਅਤ ਹੀ ਦੁਖ ਸਾਸੋ ਸਾਸੋ ਲੀਨੋ ਜੋ ਦੁਖ ਮੋਰੇ ਹਿਰਦੇ ਮੈਂ ਥੋ ਸੋ ਮੈਂ ਤੂੰ ਪੈ ਸਭ ਹੀ ਕਹਿ ਦੀਨੋ ਸੋ ਸੁਨੀਐ ਹਮਰੀ ਬਿਰਥਾ ਕਹੀਓ ਦੁਖ ਕੀ ਜਦ ਵੀਰ ਹਠੀਨੋ हे ਬ੍ਰਿਜਨਾਥ ਅਨਾਥਨ ਨਾਥ ਸਹਾਇ ਕਰੋ ਕਰ ਰੋਦਨ ਕੀਨੋ ਅਕਰੂਰ ਬਾਜ ਸਵਈਆ ਦੇਖ ਤੋ ਖਾਤਰ ਪਾਰਥ ਮਾਤ ਕੋ ਜੋ ਕਉ ਤਵੈ ਸੁਤ ਹੀ ਨਿਰਭਵੈ ਹੈ ਸ਼ਾਮ ਕੀ ਪ੍ਰੀਤ ਕਨੀ ਤੁਮ ਸੋ ਤੇ ਤੇ ਤੁਮ ਕੋ ਅਤ ਹੀ ਸੁਖ ਦੈ ਹੈ ਤੇਰੀ ਹੀ ਔਰ ਹੋਇ ਹੈ ਸੁਭ ਲਛਨ ਤੋਏ ਸੁਤ ਸਤਰੁਨ ਕੋ ਦੁਖ ਦੈ ਹੈ ਰਾਜ ਸਭੈ ਉਹੀ ਲੈ ਹੈ ਹਰਿ ਸਤਰੁਨ ਕੋ ਜਮ ਲੋਕ ਪਠੈ ਹੈ ਸਵਈਆ ਯੋ ਸੁਨ ਕੈ ਬਤਿਆ ਤੇ ਕੀ ਮਨ ਮੈਂ ਕਰੂਰ ਹੈ ਮੰਤਰ ਵਿਚਾਰਿਓ ਕਹਿ ਕਹਿ ਪ੍ਰਣਾਮ ਚਲਿਓ ਤਬ ਹੀ ਨਿਰਭ ਤਵੈ ਸੁਤ ਹੈ ਇਹ ਭਾਂਤ ਵਿਚਾਰਿਓ ਕਾ ਸੰਗ ਲੋਕਨ ਕੋ ਹਿਤ ਹੈ ਇਹ ਚਿੰਤ ਕਰੀ ਪੁਰ ਮੈਂ ਪਗ ਧਾਰਿਓ ਦੇਖਿਓ ਕੇ ਪ੍ਰੀਤ ਇਨੀ ਸੰਗ ਹੈ ਤਿਹ ਤੇ ਸਭ ਸੋਖ ਵਿਦਾ ਕਰ ਡਾਰਿਓ ਅਕਰੂਰ ਬਾਜ ਤ੍ਰਿਤਰਾਸ਼ਟਰ ਸੋ ਸੋਈਆ ਪੁਰ ਦੇਖ ਸਵਾ ਨਿਰਪ ਬੀਜ ਗਇਓ ਸੰਗ ਜਾ ਨਿਰਪ ਕਹਿ ਇਹ ਪਾਂਤ ਵਿਚਾਰਿਓ ਰਾਜਨ ਮੋਹ ਤੇ ਨੀਤ ਸੁਨੋ ਕਹੋ ਵਾਹ ਕਹਿਓ ਇਨ ਯਾ ਬਿਦ ਸਾਰਿਓ ਪ੍ਰੀਤ ਤੁਮੈ ਸੁਤ ਆਪਨ ਸੋ ਤੁਇ ਪੰਡ ਕੇ ਪੁੱਤਰਨ ਸੋ ਹਿਤ ਟਾਰਿਓ ਜਾਣਤ ਹੈ ਤ੍ਰਿਤਰਾਸ਼ਟਰ ਤੈ ਸਭ ਆਪਨ ਰਾਜ ਕੋ ਪੈੜ ਬਿਗਾਰਿਓ ਸਵਈਆ ਜੈਸੇ ਦਰਜੋਦਨ ਪੁੱਤਰ ਹੋਵੈ ਤਵੈ ਇਨ ਕੀ ਸਮ ਪੁੱਤਰਨ ਪੰਡ ਲਖਈਐ ਤਾਤੇ ਕਰੋ ਬਿਨਤੀ ਤੁਮ ਸੋ ਇਨ ਤੇ ਕਛ ਅੰਤਰ ਰਾਜ ਨ ਕਈਐ ਰਾਖ ਖੁਸ਼ੀ ਇਨ ਕੋ ਉਨ ਕੋ ਜੇ ਤੇ ਤੁਮਰੋ ਜਗ ਮੈਂ ਜਸ ਗਈਐ ਯਾ ਬਿਦ ਸੋ ਕਰੂਰ ਕਹਿਓ ਨਿਰਭ ਸੋ ਜਿਹ ਤੇ ਅਤਿ ਹੀ ਸੁਖ ਪਈਐ ਯੋ ਸਨ ਉਤਰ ਦੇਤ ਪਇਓ ਨਿਰਭ ਪੈ ਹਰ ਕੇ ਸੰਗ ਦੂਤਾ ਕੇਰੇ ਜੇਤਕ ਬਾਤ ਕਈ ਹਮ ਸੋ ਨਹੀਂ ਆਵਤ ਏਕ ਕਹਿਓ ਮਨ ਮੇਰੇ ਜਿਉ ਕੈ ਪੰਡ ਕੇ ਪੁੱਤਰ ਨਕੋ ਪਿਖ ਮਾਰਤ ਹੈ ਅਲ ਸਾਂਝ ਸਵੇਰੇ ਆਏ ਹੈ ਜੋ ਜੀ ਸੋ ਕਰ ਹੈ ਸੋ ਕਛੂ ਬਚਨਾ ਨਹਿ ਮਾਨਤ ਤੇਰੇ ਦੂਤ ਕਹਿਓ ਨਿਪਕੇ ਸੰਗ ਜੋ ਹਮਰੋ ਜੋ ਕਹਿਓ ਤੁਮ ਰੰਚ ਨਾ ਮਾਨੋ ਤਉ ਕੁਪ ਹੈ ਜਦ ਵੀਰ ਮਨੈ ਤੁਮ ਕੋ ਮਰ ਹੈ ਤਿਹ ਤੇ ਹਿਤ ਠਾਨੋ ਸਿਆਮ ਕੇ ਪਹੋ ਮਰੋਰਨ ਸੋ ਹਮ ਜਾਣਤ ਹੈ ਤੁਹ ਰਾਜ ਬਹਾਨੋ ਮੋ ਜੀ ਮੈਂ ਜੋ ਹੁਤੀ ਸੋ ਕਹੀ ਤੁਮਰੇ ਦੀ ਕੀ ਸੋ ਕਹਿਓ ਤੁਮ ਜਾਨੋ ਸੋਈਆ ਯੂੰ ਕਹਿ ਕਹਿ ਬਤਿਆ ਨਿਵਸੋਂ ਤਜ ਕਹਿ ਇਹ ਠੌਰ ਤਹਾਂ ਕੋ ਗਇਓ ਹੈ ਕਾਨ ਜਹਾਂ ਬਲ ਪਦਰ ਬਲੀ ਸਭ ਜਾਦਵ ਵੰਸ਼ ਤਹਾਂ ਸੁਆਇਓ ਹੈ ਸਿਆਮ ਕੋ ਚੰਦ ਨਿਹਾਰ ਤਹੀ ਮੁਖ ਤਾ ਪਗ ਪੈ ਸਿਰ ਕੋ ਝੁਕਇਓ ਹੈ ਜੋ ਬਿਰਥਾ ਹੋ ਠੌਰ ਪਈ ਨਿਕਟੈ ਹਰਿ ਕਹਿ ਕਹਿ ਭੇਦ ਦਇਓ ਹੈ ਸੋਈਆ ਤੁਮ ਸੋ ਜਿਵੇਂ ਪਾਰਥ ਮਾਤ ਕयो ਹਰ ਦੀਨਨ ਕੀ ਬਿਨਤੀ ਸੁਨ ਲੈ ਅਤ ਹੀ ਦੁਖ ਭਇਓ ਹਮ ਕੋ ਏ ਠੌਰ ਬਿਨਾ ਤੁਮਰੇ ਨਾ ਸਹਾਇਕ ਕੋਐ ਗਜ ਕੋ ਜਿਮ ਸੰਕਟ ਸੀਗਰ ਕਟਿਓ ਤਿਮ ਮੋਹ ਦੁਖ ਕੋ ਕਟਿਐ ਹਰਿ ਐ ਤਿਹ ਤੇ ਸੁਨ ਲੈ ਸੋ ਕਯੋ ਹਮਰੋ ਕਵਿ ਸਿਆਮ ਕਹੈ ਹਿਤ ਸੋ ਚਿਤ ਦੈ ਹਿਤ ਸ੍ਰੀ ਦਸਮ ਸਕੰਦੇ ਵਿਚਿਤ੍ਰ ਨਾਟਕ ਗ੍ਰੰਥੇ ਕ੍ਰਿਸ਼ਨਾ ਅਵਤਾਰੇ ਅਕਰੂਰ ਫੁਫੀ ਕੁੰਤੀ ਪਾਸ ਭੇਜਾ ਸਮਾਵਤ ਅਥ ਉਗਰ ਸੈਨ ਕੋ ਰਾਜ ਦੀਵੋ ਕਥਨ ਦੋਹਰਾ ਸ੍ਰੀ ਮਨ ਮੋਹਨ ਜਗਤ ਗੁਰ ਨੰਦ ਨੰਦਨ ਬ੍ਰਿਜ ਮੂਰ ਗੋਪੀ ਜਨ ਬੱਲਭ ਸਦਾ ਪ੍ਰੇਮ ਖਾਨ ਭਰਪੂਰ ਛਪੈ ਪ੍ਰਥਮ ਪੂਤਨਾ ਹਰੀ ਬਹੁਰ ਸਗਟਾ ਸਰਖੰਡਿਓ ਤ੍ਰਿਣਾ ਵਰਤ ਲੈ ਉਡਿਓ ਤਾਹੇ ਨਭ ਮਾਹੇ ਬਿਹੰਡਿਓ ਕਾਲੀ ਦਿਓ ਨਿਕਾਰ ਚੋਜ ਗਹਿ ਚੀਰ ਬਕਾਸੁਰ ਨਾਗ ਰੂਪ ਮਗ ਰੋਕ ਰਹਿਓ ਤਬ ਹਤਿਓ ਅਘਾਸੁਰ ਕੇਸੀ ਸੋ ਬਛ ਧੇਨ ਕਹਨਿਓ ਰੰਗ ਭੂਮ ਗਜ ਡਾਰਿਓ ਚੰਡੂਰ ਮੁਸਟ ਕੇ ਪ੍ਰਾਨ ਹਾਰੇ ਕੰਸ ਕੇਸ ਗਹਿ ਮਾਰਿਓ ਸੋਰਠਾ ਅਮਰ ਲੋਕ ਤੇ ਫੂਲ ਬਰਖੇ ਨੰਦ ਕਿਸ਼ੋਰ ਪੈ ਮਿਟਿਓ ਸਕਲ ਬ੍ਰਿਜ ਸੂਲ ਕਵਲ ਨੈਣ ਕੇ ਹੇਤ ਤੇ ਦੋਹਰਾ ਦੁਸ਼ਟ ਅਰਿਸ਼ਟ ਨਵਾਰ ਕੈ ਲੀਨੋ ਸਕਲ ਸਮਾਜ ਮਥਰਾ ਮੰਡਲ ਕੋ ਦਇਓ ਉਗਰ ਸੈਨ ਕੋ ਰਾਜ ਇਤ ਸ੍ਰੀ ਦਸਮ ਸਕੰਧੇ ਵਿਚਿਤ੍ਰ ਨਾਟਕੇ ਕ੍ਰਿਸ਼ਨਾ ਅਵਤਾਰੇ ਰਾਜਾ ਉਗਰਸੈਨ ਕੋ ਮਥਰਾ ਕੋ ਰਾਜ ਦੀਵੋ